ਸ਼ਲੋਕ ਹੱਥ ਕਲਮ ਅਗੰਮ ਮਸਤਕ ਲਿਖਾਵਤੀ ਹੱਥ ਕਲਮ ਅਗੰਮ ਮਸਤਕ ਲਿਖਾਵਤੀ ਹੱਥ ਉਹਦਾ ਹੱਥ ਹੈ ਕਲਮ ਹੈ ਕਲਮ ਔਰ ਹੱਥ ਅੱਡ ਅੱਡ ਨਹੀਂ ਜੇ ਹੱਥ ਵਿੱਚ ਕਲਮ ਹੋਵੇ ਤਾਂ ਕੋਈ ਉੱਥੇ ਚੀਜ਼ ਵੱਖਰੀ ਹੈ ਸੱਚਖੰਡ ਸੱਚਖੰਡ ਚੀਜ਼ ਇੱਕ ਸਿਆਹੀ ਵੀ ਨਹੀਂ ਉੱਥੇ ਤਾਂ ਹੈ ਸਿਆਹੀ ਵੀ ਕਿਸੇ ਚੀਜ਼ ਪਾਉਣੀ ਪਊਗੀ ਸਿਆਹੀ ਵੀ ਕਿਸੇ ਚੀਜ਼ ਦੀ ਬਣੂਗੀ ਨਾ ਉਤੇ ਸਿਆਹੀ ਹੈ ਨਾ ਉਤੇ ਕਲਮ ਉਹ ਹੱਥੇ ਕਲਮ ਹੁਕਮ ਹੈ ਕਲਮ ਹੈ ਹੱਥ ਵੀ ਨਹੀਂ ਹੈ ਹੱਥ ਵੀ ਨਹੀਂ ਹੈ ਜਾਂ ਹੱਥ ਨਹੀਂ ਤਾਂ ਕਲਮ ਵੀ ਹੈ ਹੱਥ ਵੀ ਪੰਜ ਤੱਤਾਂ ਦਾ ਬਣੂਗਾ ਹੱਥ ਦਾ ਬਣੂਗਾ ਹੱਥ ਕਲਮ ਅਗੰਮ ਅਗੰਮ ਮੈਂ ਹੱਥ ਹੈ ਤਾਂ ਹੱਥੇ ਕਲਮ ਪਰ ਕਿਵੇਂ ਦੱਸਾਂ ਹੁਣ ਦੱਸਿਆ ਨਹੀਂ ਜਾ ਸਕਦਾ ਮਸਤਕ ਲਿਖਾ ਦਿੱਤੀ ਸਾਰਿਆਂ ਦੇ ਮਸਤਕ ਦੇ ਵਿੱਚ ਮੱਥਾ ਦਾ ਬਦਲ ਇਹ ਨਹੀਂ ਅੱਗੇ ਅੱਗੇ ਤੁਹਾਡੇ ਲਿਖ ਰਿਹਾ ਪਿੱਛੇ ਪਿੱਛੇ ਤੁਸੀਂ ਜਾ ਰਹੇ ਹੋ ਮਸਤਕ ਦਾ ਹੁੰਦਾ ਅੱਗੇ ਜਿਵੇਂ ਜਿਵੇਂ ਉਹ ਸੰਕੇਤ ਕਰਦਾ ਕਲਮਨਾ ਉਹਦੇ ਪਿੱਛੇ ਪਿੱਛੇ ਜਾ ਰਹੇ ਹੋ ਗੁਰੂ ਆ ਉਹ ਤੁਹਾਨੂੰ ਲਿਜਾ ਰਿਹਾ ਮਹਾਰਾਜ ਬਾਹਰ ਕੱਢ ਕੇ ਗਿਆਨ ਉੱਚਾ ਕਰ ਰਿਹਾ ਤੁਹਾਡਾ ਮਸਤਕ ਦਾ ਮਤਲਬ ਹੁੰਦਾ ਮੱਥਾ ਭੂਰੇ ਆਪਾਂ ਕਹਿੰਦੇ ਪ੍ਰਾਣ ਦਾ ਮੱਥਾ ਕਿੰਨਾ ਹੈ ਪ੍ਰਾਣ ਦਾ ਨਹੀਂ ਮੱਥਾ ਹੁੰਦਾ ਫਰੰਟ ਫਰੰਟ ਦਾ ਮੱਥਾ ਕਿੰਨਾ ਹੁੰਦਾ ਅੱਗੇ ਅੱਗੇ ਅੱਗੇ ਉਹ ਲਿਖਦਾ ਹੈ ਪਿੱਛੇ ਪਿੱਛੇ ਤੁਸੀਂ ਜਾ ਰਹੇ ਹੁਕਮ ਤੇ ਬੇਤੇ ਜਿਵੇਂ ਜਿਵੇਂ ਹੁਕਮ ਤੇ ਮੈਂ ਦੇਖੋ ਕਾਰ ਹੁਕਮ ਦੇ ਪਿੱਛੇ ਪਿੱਛੇ ਜਾ ਰਹੇ ਆਪਾਂ ਜੋ ਪਰਾ ਭਾਵ ਹੈ ਸੋ ਕਰੇ ਸੋਈ ਜੀ ਕਰ ਉਹ ਕਹਿੰਦੇ ਪਿੱਛੇ ਪਿੱਛੇ ਜਾ ਰਹੇ ਨੇ ਸਾਰੇ ਹਾਂ ਉਰਜ ਹੋ ਸਭ ਸੰਗ ਅਨੂਪ ਰੂਪਾਵਤੀ ਅਨੂਪ ਰੂਪਾਵਤੀ ਅਨੂਪ ਰੂਪ ਵਾਲਾ ਐਸਾ ਰੂਪ ਹੈ ਜੈਸਾ ਸੰਸਾਰ ਚ ਰੂਪ ਨਹੀਂ ਕੋਈ ਉਰਜ ਹੋ ਸਭ ਸੰਗ ਸਾਰਿਆਂ ਦੇ ਨਾਲ ਉਹ ਮਿਕਸ ਹੋਇਆ ਹੈ ਸਾਰਿਆਂ ਦੇ ਵਿੱਚ ਜਿਆ ਹੋਇਆ ਐ ਤਰੀਕੇ ਨਾਲ ਉਲਝਿਆ ਹੋਇਆ ਜਿਵੇਂ ਤਾਣਾ ਬਾਣਾ ਉਲਝਿਆ ਹੁੰਦਾ ਤਾਣਾ ਵਾਲਾ ਹੁੰਦਾ ਤਾਣਾ ਵਾਲਾ ਉੜ ਕੇ ਕੀ ਬਣ ਜਾਂਦਾ ਕਪੜਾ ਬਣ ਜਾਂਦਾ ਤਾਣਾ ਵੀ ਧਾਗਾ ਹੁੰਦਾ ਬਾਣਾ ਵੀ ਧਾਗਾ ਇੱਕ ਵਾਰ ਨੂੰ ਮਾਨਾ ਇੱਕ ਵਾਰ ਨੂੰ ਜੱਤਾ ਤਾਣਾ ਬਣਾ ਉਸ ਤੋਂ ਤਾਂ ਕਹਿਣ ਨਾ ਜਾਏ ਮੁਖੋ ਤੁਹਾਰੀਆ ਤੇਰੀ ਉਸਤ ਮੁਖ ਤੋਂ ਬੋਲੀ ਨਹੀਂ ਜਾ ਸਕਦੀ ਕਿਉਂ ਜਦ ਰੂਪ ਰੂਪ ਐਸਾ ਜਿਹਾ ਸੰਸਾਰ ਹੈ ਕਿ ਇਹ ਬਾਤ ਦੱਸਾਂ ਕੀ ਇਸ ਕਰਕੇ ਤੇਰੀ ਉਸਤਤ ਨਹੀਂ ਕਹੀ ਜਾ ਸਕਦੀ ਉੱਪਰ ਤੋਂ ਹਾਰੀ ਮੋਹੀ ਦੇਖ ਦਰਸ਼ ਨਾਨਕ ਬਲੇ ਹਾਰੀਆ ਬਸ ਮੈਂ ਦਰਸ਼ਨ ਦੇਖ ਕੇ ਤੇਰਾ ਜਿਹਨੇ ਵੀ ਤੇਰਾ ਦਰਸ਼ਨ ਕੀਤਾ ਮੋਹੀ ਦਰਸ਼ਨ ਦੇ ਮੋਹੀ ਗਈ ਦਰਸ਼ਨ ਦੇਖ ਕੇ ਤੇਰਾ ਬਸ ਉਹਨੇ ਕੀ ਕਿਹਾ ਬੋਲਿਆ ਕਿ ਨਾਨਕ ਬਲੇ ਹਾਰੀ ਉਹ ਬੋਲਿਆ ਸਰੈਂਡਰ ਕਰ ਗਿਆ ਤੇਰੇ ਜਿਹਨੇ ਤੇਰਾ ਰੂਪ ਦੇਖ ਲਿਆ ਉਹ ਸਰੈਂਡਰ ਰੰਗ ਦਾ ਰੂਪ ਨਾ ਰੇਖ ਵਿੱਚ ਤੇਰੇ ਗੁਣ ਤੇ ਪ੍ਰਭ ਭਿੰਨ ਇਹ ਗਿਆ ਕੀ ਦੱਸਾਂ ਰੰਗ ਹੈ ਨਹੀਂ ਕੀ ਦੱਸਾਂ ਰੂਪ ਹੈ ਨਹੀਂ ਬਾਤ ਉਸਤਤੀ ਕਹਿ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ਼ਨਾਨਕ ਬਲਿਆਸ ਨਾਨਕ ਜਿਹੜੀ ਤੇਰਾ ਦਰਸ਼ਨ ਦੇ ਕੇ ਜਿਹੜੀ ਮੋਹੀ ਗਈ ਨਾਲ ਉਹਦੇ ਬਲਿਆ